ਚੱਜਾ ਉਰਜੀ ਸੁਰਜੀ ਨਹੀਂ ਜਾਣਾ ਚੱਜਾ ਜੀ ਹੁਣ ਦੂਆ ਪੱਖ ਲੈ ਲਿਆ ਜਿਹੜੇ ਉੜ ਉਰਜੀ ਹੋਏ ਬਤਨ ਇਹ ਤਾਂ ਦੱਸਦੀ ਨਾ ਗੁਰਮਤ ਇੱਥੇ ਤੱਕ ਸਿਰੇ ਵਿਚਾਰਤਾ ਗੁਰਮਤ ਨੇ ਤਬ ਜਾਏ ਜੋਤ ਉਜਾਰੋ ਜੋਤ ਨਾਲ ਜੋੜਤਾ ਜੋਤੀ ਜੋਤ ਮਿਲ ਜਾਂਦੀ ਹੈ ਇੱਥੋਂ ਕਹਾਣੀ ਸ਼ੁਰੂ ਕਰਕੇ ਐਂਡ ਤੱਕ ਦੱਸਦੀ ਸੁਰ ਤੱਕ ਸ਼ੁਰੂ ਕਰ ਲਿਆ ਸੰਸਾਰੀ ਮਤਾਂ ਦਾ ਜਿਹੜੇ ਗੁਰਮਤ ਨਹੀਂ ਜਾਣਦੇ ਮਤਾਂ ਉਹਨਾਂ ਨੇ ਪਹਿਲਾਂ ਬਣਾਈਆਂ ਹੋਈਆਂ ਨੇ ਜ਼ਰੂਰ ਪ੍ਰਚਾਰ ਧਰਮ ਦਾ ਹੀ ਕਰ ਰਹੇ ਨੇ ਉਹ ਕੀ ਕਰ ਰਹੇ ਨੇ ਉਹ ਕੀ ਕਰ ਰਹੇ ਨੇ ਝੱਜਾ ਉਰਜੀ ਜਿਹੜੀ ਮਤ ਉਲਝ ਜਿਵੇਂ ਨਾ ਉਹ ਆਪਣੇ ਆਪ ਨਹੀਂ ਸੁਲਝਦੀ ਹੁੰਦੀ ਜਿਹੜੀ ਬੁੱਧ ਉਲਝ ਜਵੇ ਨਾ ਉਹ ਆਪਣੇ ਆਪ ਕਰੇ ਨਹੀਂ ਸੁਣੀ ਇਸ ਨੂੰ ਅਸੀਂ ਕਹਿੰਦੇ ਗੁਰਬਿਨ ਗਿਆਨ ਨਹੀਂ ਹੋਏ ਕੋਈ ਸਮਝ ਸੁਲਝਾਉਣ ਵਾਲਾ ਨੂੰ ਚਾਹੀਦਾ ਹੁਣ ਜਿਨ੍ਹਾਂ ਲੋਕਾਂ ਦੀ ਮਤ ਉੜੀ ਹੋਈ ਹੈ ਆਪਣੇ ਆਪ ਸੁਲਝਣਗੇ ਹੋ ਨਹੀਂ ਸਕਦਾ ਸਾਰੀਆਂ ਮਤਾਂ ਤੇ ਬਲ ਇਸ਼ਾਰਾ ਹੈ ਖੁਦ ਕਬੀਰ ਦੇ ਤਜਰਬੇ ਚੋਂ ਇਹ ਗੱਲ ਆਈ ਹੋਈ ਹੈ ਜਦੋਂ ਕਬੀਰ ਉਲਝ ਗਿਆ ਸੀ ਉਲਝੀ ਹੋਈ ਮਤ ਸੀ ਇਹਦੇ ਕੋਲ ਮਾਲਾ ਫੇਰਦਾ ਸੀ ਉਹਨੇ ਆ ਦਿੱਤਾ ਸੀ ਆ ਕੇ ਨੇ ਉਲਝਿਆ ਹੋਇਆ ਨੇ ਉਹਨਾਂ ਨੂੰ ਬਥੇਰਾ ਕਹਿਦਾ ਰਿਹਾ ਉਹਨਾਂ ਨਹੀਂ ਇਹਨੂੰ ਸੈਟੀਸਫਾਈ ਕਰਾ ਸਕਿਆ ਕਿਉਂਕਿ ਉਹ ਉਲਝੇ ਹੋਏ ਸੀ ਸੁਲਝਣਾ ਜਾਣਦੇ ਹੀ ਨਹੀਂ ਸੀ ਵਿਚਾਰੇ ਉਹ ਵੀ ਕੀ ਕਰਦੇ ਉਹਦਾ ਜਿਹੜਾ ਇਹਨੇ ਗਾਹਾਂ ਜਾ ਕੇ ਮੰਗਾ ਜੋ ਪੜਿਆ ਉਹ ਸੁਣਿਆ ਹੋਇਆਂ ਦੀ ਗੱਲ ਦੱਸੀ ਹੋਈ ਸੀ ਜਿਵੇਂ ਗੁਰਬਾਣੀ ਨੇ ਸਾਡੀ ਉਹ ਸੁਣਿਆ ਹੋਇਆਂ ਦੀ ਗੱਲ ਸੀ ਕਈ ਹੋਈ ਲਿਖਤ ਅਖਰੀ ਰੂਪ ਦੇ ਵਿੱਚ ਸੀ ਉਹ ਉਹ ਗ੍ਰੰਥ ਸੁਣਿਆ ਹੋਇਆਂ ਦੇ ਲਿਖਿਆ ਸੀ ਕਹਿੰਦੇ ਉਲਝੀ ਹੋਈ ਬੁੱਧ ਆਪਣੇ ਆਪ ਵਿੱਚ ਸੁਲਝਵੇ ਜਵੇ ਇਹੋ ਨਹੀਂ ਸਕਦਾ ਸੁਲਝਣਾ ਜਾਣਦੀ ਨਹੀਂ ਹੁੰਦੀ ਉਹ ਜਿਹੜਾ ਸਾਰੇ ਹੀ ਜਾਣਦੇ ਫਾਂਸਨ ਕੀ ਵਿਧੀ ਸਭ ਕੋ ਜਾਣੇ ਫਸਣ ਦੀ ਔਰ ਫਸਾਉਣ ਦੀ ਵਿਧੀ ਸਾਰੇ ਜਾਣਦੇ ਸਾਰੀਆਂ ਸੰਸਾਰ ਦੀਆਂ ਮੱਤਾਂ ਇਹ ਚੀਜ਼ ਵਿੱਚ ਮਹਾਰਤ ਰੱਖਦੀਆਂ ਨੇ ਕਿ ਦੂਏ ਨੂੰ ਫਸਾਉਣਾ ਕਿਵੇਂ ਇਹਦੇ ਜਨਨ ਦੀ ਪੂਰੀ ਮਹਾਰਤ ਹੈ ਸੰਤ ਸਾਰੇ ਮਹਾਰਤ ਰੱਖਦੇ ਨੇ ਕਿ ਬੰਦੇ ਨੂੰ ਫਸਾਉਣਾ ਕਿਵੇਂ ਥੋੜਾ ਜਿਹਾ ਗਿਆਨ ਪੜਦੇ ਨੇ ਫਸਾਉਣ ਵਾਸਤੇ ਪੜਦੇ ਨੇ ਨਾ ਬਾਜਾ ਤੇ ਸਿੱਖਦਾਰਾਂ ਤਿੰਨਾ ਪੜਿਆ ਨਾ ਫਾਹੀ ਲੱਗੀ ਜਾਤ ਫਾਹਨ ਅਰ ਇੱਕ ਗੱਲ ਹੋਰ ਹੈ ਜਾਤ ਇਹ ਫਸਾ ਸਕਦੇ ਨੇ ਜਾਨਵਰ ਨੂੰ ਫਸਾ ਕੇ ਦਿਖਾਉਣ ਆਦਮੀ ਤੋਂ ਬਿਨਾ ਕਿਸੇ ਨੂੰ ਫਸਾ ਕੇ ਦਿਖਾਉਣ ਹੋਰ ਫਸਾ ਦੇਣਗੇ ਕਿਉਂ ਨਹੀਂ ਫਸਾ ਸਕਦੇ ਬਸ ਆਦਮੀ ਜਿਹੜਾ ਇਸ ਤੇ ਆ ਕੇ ਫਸ ਵੀ ਸਕਦਾ ਨਿਕਲ ਵੀ ਸਕਦਾ ਦੂਜੇ ਜਾਨਵਰ ਨਿਕਲਣਗੇ ਨਿਕਲਣਗੇ ਫਸ ਸਕਦੇ ਹੀ ਨਹੀਂ ਹੋਰ ਕਿਸੇ ਪੌੜੀ ਤੇ ਕੋਈ ਖਤਰਾ ਹੀ ਨਹੀਂ ਨਾ ਉਹਨਾਂ ਦੇ ਇਹ ਜਾ ਉਪਦੇਸ਼ ਹੈ ਨਾ ਉਹਨਾਂ ਦੇ ਇਹ ਜਾ ਧਰਮ ਹੈ ਨਾ ਉਹਨਾਂ ਦੇ ਕੋਈ ਗ੍ਰੰਥ ਹੈ ਉਹਨਾਂ ਨੇ ਇਹ ਜਾ ਕੋ ਬਣਾਇਆ ਨਹੀਂ ਫਸਣ ਦਾ ਉਹਨੂੰ ਖਤਰਾ ਹੈ ਜਿੰਨੇ ਅਸੀਂ ਜ਼ਿਆਦਾ ਧਰਮ ਬਣਾਏ ਨੇ ਸਭ ਦੁਕਾਨਾਂ ਫਸਾਉਣ ਦੀਆਂ ਨੇ ਸੋਚ ਹੇਠ ਹੱਦ ਹੈ ਅਕਲ ਥੋੜੀ ਹੈ ਤਾਂ ਨਹੀਂ ਨਾ ਸਾਡੇ ਕੋਲ ਅਕਲ ਜ਼ਿਆਦਾ ਸੀ ਅਸੀਂ ਕਿਹਾ ਵੀ ਬੈਠੇ ਖਾਈਏ ਅਕਲ ਦੇ ਜ਼ੋਰ ਨਾਲ ਖਾਈਏ ਉਹ ਸਰੀਰ ਦੇ ਜ਼ੋਰ ਨਾਲ ਖਾਂਦੇ ਸਾਰੇ ਚਾਹੇ ਕੋਈ ਕਮਜ਼ੋਰ ਹੈ ਚਾਹੇ ਕੋਈ ਤਾਕਤਵਰ ਹੈ ਖੰਭ ਮਾਰਦੇ ਨੇ ਉੜ ਕੇ ਜਾਂਦੇ ਨੇ ਕੋਈ ਤੁਰ ਕੇ ਜਾਂਦਾ ਕੋਈ ਭੱਜ ਕੇ ਜਾਂਦਾ ਆਪਣੀ ਤਾਕਤ ਨਾਲ ਕੋਈ ਸ਼ਿਕਾਰ ਮਾਰਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਉਹ ਸਾਰੇ ਆਪਣੇ ਸਰੀਰ ਦੇ ਇਸਤੇਮਾਲ ਨਾਲ ਉਹਨਾਂ ਦੀ ਖਰਾਬ ਅਸੀਂ ਇਹ ਦੇਖ ਰਹੇ ਹਾਂ ਵੀ ਕਮੋੜ ਲੋਕ ਆਈਏ ਅਸੀਂ ਫਾਹੀ ਲੱਗੀ ਜਾਤ ਫਾਹਨ ਬਹੁਤ ਬੜਾ ਅਪਰਾਧ ਹੈ ਅੱਗੇ ਨਹੀਂ ਥੋ ਕਿ ਕੋਈ ਜਗ੍ਹਾ ਨਹੀਂ ਸੱਚ ਸੱਚਖੰਡ ਤੇ ਉਹਨਾਂ ਦੀ ਜਗ੍ਹਾ ਮਤਲਬ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਬਹੁਤ بڑا ਅਪਰਾਧ ਹੈ ਜੇ ਕਹਿੰਦੇ ਇਸ ਸ਼ਹੀਦ ਨੁਕਤੇ ਦਾ ਪ੍ਰਚਾਰ ਕੀਤਾ ਜਾਵੇ ਨਫ਼ਰਤ ਨਾਲ ਨਾ ਕੀਤਾ ਜਾਵੇ ਸਮਝਾ ਕੇ ਕੀਤਾ ਜਾਵੇ ਉਹ ਗਿਆਨਤਾ ਵਸੇ ਕਰ ਰਹੇ ਨੇ ਅਗਿਆਨਤਾ ਕਰਕੇ ਹੀ ਲੋਭ ਹੁੰਦਾ ਅਗਿਆਨਤਾ ਕਰਕੇ ਹੀ ਹੰਕਾਰ ਹੁੰਦਾ ਵੀ ਤੁਸੀਂ ਆਪਣਾ ਕਿਉਂ ਨੁਕਸਾਨ ਕਰ ਰਹੇ ਹੋ ਤੁਸੀਂ ਚਲੋ ਪ੍ਰਚਾਰ ਕਰੋ ਪਰ ਤੁਸੀਂ ਪ੍ਰਚਾਰ ਜਿਹੜੀ ਕਮੀ ਹੈ ਉਹ ਤਾਂ ਦੂਰ ਕਰ ਲਓ ਆਪਣੀ ਚਲੋ ਤੁਸੀਂ ਬਣੇ ਰਹੋ ਗੁਰੂ ਵੀ ਬਣੇ ਰਹੋ ਕਹੋਦੇ ਰਹੋ ਜੋ ਵੀ ਮਰਜ਼ੀ ਕਹੀ ਜਾਓ ਪਰ ਕਬਜ਼ ਸੇ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਛੁੱਟਣ ਦੀ ਵਿਧੀ ਹੈ ਜੇ ਨਹੀਂ ਹੈ ਪਹਿਲਾਂ ਆਪ ਸਮਝੋ ਉਹਦਾ ਪ੍ਰਚਾਰ ਕਰੋਗੇ ਫਿਰ ਪਰਪਕਾਰ ਹੈ ਪਰ ਤੁਸੀਂ ਗਲਤ ਪ੍ਰਚਾਰ ਕਰ ਕਰਕੇ ਇਹਨਾਂ ਦੇ ਲੋਕਾਂ ਨੂੰ ਫਸਾਉਣ ਵਾਲੇ ਆਪਸ ਵਿੱਚ ਤੁਸੀਂ ਤਾਂ ਸਗੋਂ ਅਪਰਾਧ ਕਰੀ ਜਾਂਦੇ ਹੋ ਇਹ ਤੁਸੀਂ ਸਾਨੂੰ ਸਮਝਾਓ ਵੀ ਅਪਰਾਧ ਕਿਉਂ ਨਹੀਂ ਹੈ ਹਟ ਸਕਦੇ ਨੇ ਪਰ ਇਹ ਵਿਧੀ ਵੀ ਹੈ ਜੋ ਨਹੀਂ ਹੈ ਪਬਲਿਕ ਦੇ ਵਿੱਚ ਪਬਲਿਕ ਦੇ ਵਿੱਚ 250 ਸਾਲ ਦੀ ਇਹ ਪਤਾ ਵੀ ਹੈ ਨਹੀਂ ਜੇ ਹੈ ਵੀ ਤਾਂ ਬਿਲਕੁਲ ਕਲੀਅਰ ਨਹੀਂ ਹੈ ਲੋਕਾਂ ਨੂੰ ਗੱਲ ਲੋਕਾਂ ਨੂੰ ਕਲੀਅਰ ਨਹੀਂ ਹੈ ਕਰਦੇ ਨੇ ਅੱਧ ਪਛੰਦ ਗੱਲ ਕੋਸ਼ਿਸ਼ ਕਰ ਰਹੇ ਨੇ ਪਰ ਜੇ ਕਲੀਅਰ ਹੋ ਜਵੇ ਜਿਹੜੇ ਆਦਮੀ ਅੱਧ ਪਛੰਦ ਗੱਲ ਕਰਦੇ ਨੇ ਉਹਨਾਂ ਨੂੰ ਕਲੀਅਰ ਹੋ ਜਵੇ ਤਾਂ ਬੜੇ ਸੌਖੇ ਤਰੀਕੇ ਨਾਲ ਹੁਣ ਤਾਂ ਸਾਡੇ ਕੋਲ ਸਾਧਨ ਬੜੇ ਨੇ ਪ੍ਰਚਾਰ ਹੋ ਸਕਦਾ ਹੈ ਬਹੁਤ ਸਾਰੇ ਲੋਕ ਹੋਰ ਵੀ ਸਿਆਣੇ ਨੇ ਉਹ ਦੂਜਿਆਂ ਨੂੰ ਉਹਨਾਂ ਨੂੰ ਜਿਹੜੇ ਪਖੰਡੀ ਨੇ ਕੰਮ ਕੰਮ ਜਿਹੜਾ ਜੇ ਮੰਨਣਗੇ ਨਹੀਂ ਤੇ ਚੁੱਪ ਕਰ ਜਾਣਗੇ ਜਿਨ੍ਹਾਂ ਨੇ ਨਹੀਂ ਮੰਨਣੀ ਤਾਂ ਇਹ ਗੱਲ ਤਾਂ ਚੁੱਪ ਕਰ ਜਾਣਗੇ ਉਹ ਸੀਮਤ ਦਾਇਰੇ 'ਚ ਹੋ ਜਾਣਗੇ ਸੁੰਗੜ ਕੇ ਰਹਿ ਜਾਣਗੇ ਉਹਨਾਂ ਤੋਂ ਉਹਨਾਂ ਦੇ ਚੇਲੇ ਬਾਗੀ ਹੋ ਜਾਣਗੇ ਸਾਰੇ ਸਮਝਾਉਣ ਵਾਲੇ ਹੋਰ ਬਥੇਰੇ ਹੁੰਦੇ ਚੋਰੀ ਹੈ ਚੋਰ ਵੀ ਹੈਗੇ ਨੇ ਸਮਝਾਉਣੇ ਵਾਲੇ ਵੀ ਬਹੁਤ ਨੇ ਵਿਚੋਰੀ ਚੋਰੀ ਨਹੀਂ ਕਰਨੀ ਤਾਂ ਜਿਹੜਾ ਖਣਾ ਨਹੀਂ ਚੋਰ ਬਣਦਾ ਬੁਰਾਈ ਦੇ ਖਿਲਾਫ ਸਮਝਾਉਣੇ ਵਾਲੇ ਜ਼ਿਆਦਾ ਨੇ ਬੁਰਾਈ ਵੱਲ ਪ੍ਰੇਰਿਤ ਕਰਨ ਵਾਲੇ ਥੋੜੇ ਨੇ ਤਾਂ ਬੁਰਾਈ ਤੋਂ ਲੋਕ ਬਚੇ ਨੇ ਸੌਖੀ ਗੱਲ ਹੈ ਉਹ ਸਮਝ ਆਈ ਹੋਈ ਹੈ ਲੋਕਾਂ ਨੇ ਇਹ ਵੀ ਜੇ ਆਮ ਪਬਲਿਕ ਦੇ ਸਮਝ ਆ ਜਾਵੇ ਗੱਲ ਸਮਝਾ ਦਿੱਤੀ ਜਾਵੇ ਪਬਲਿਕ ਹੀ ਪ੍ਰਚਾਰ ਕਰੇਗਾ ਸੰਦੇਸ਼ ਘਰ ਦੇ ਵਿੱਚ ਘਰ ਦੇ ਪ੍ਰਚਾਰ ਕਰਨ ਬੱਚਿਆਂ ਨੂੰ ਘਰ ਦੇ ਲੈਵਲ ਤੋਂ ਸ਼ੁਰੂ ਹੋਣੀ ਹੈ ਉਦੋਂ ਸਿਆਣਾ ਕੋਈ ਮਹੱਲੇ ਦੇ ਲੈਵਲ ਤੇ ਹੁੰਦਾ ਸਿਆਣੇ ਤਾਂ ਹੈਗੇ ਹੀ ਨੇ ਲੋਕ ਕੋਈ ਔਖਾ ਨਹੀਂ ਹੈ ਪਰ ਸਟਾਰਟ ਦੇ ਵਿੱਚ ਪ੍ਰਚਾਰ ਹੈ ਸਟਾਰਟ ਤੋਂ ਹੀ ਗੱਲ ਸਮਝ ਆ ਜਾਏ ਕੋਈ ਔਖਾ ਨਹੀਂ ਸਾਰੀ ਗੱਲ ਬਦਲ ਜੂਗੀ ਹਵਾਈ ਹੈ ਨਾ ਹਵਾਈ ਬਦਲ ਜਾਣੀ ਹਵਾ ਕੀ ਬਦਲਦੀ ਜਿਹੜੀ ਬੋਲਦੇ ਉਹ ਬਦਲ ਜਾਣੀ ਉਹ ਹਵਾ ਤਾਂ ਹੀ ਰਹਿਣੀ ਹੈ ਬਾਹਰ ਤਾਂ ਬੋਲ ਚਾਲ ਭਾਸ਼ਾ ਬਦਲ ਜਾਣੀ ਹੈ ਬੋਲ ਚਾਲ ਭਾਸ਼ਾ ਜੇ ਬਦਲਦੀ ਹੈ ਉਹਦੇ ਹਵਾ ਬਦਲ ਜਾਣੀ ਹੈ ਸਿੱਖਿਆ ਬਦਲ ਜਾਣੀ ਸਿੱਖਿਆ ਨਾਲ ਚੜ੍ਹਨ ਦਾ ਫਰਕ ਪੈਂਦਾ ਹਾਂਜੀ ਝੱਜਾ ਔਰ ਤੇ ਸੁਰਜ ਨਹੀਂ ਜਾਣਾ ਰਹੇ ਉਹ ਝਜਕ ਨਹੀਂ ਪਰਵਾਨਾ ਹੁਣ ਜਿਹੜੇ ਉਲਝੇ ਹੋਏ ਨੇ ਉਹ ਵਿਚਾਰੇ ਚੱਕ ਮਾਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਨਿਕਲਣ ਦੀ ਪਰ ਨਹੀਂ ਨਿਕਲ ਨਹੀਂ ਸਕਦੇ ਕਿਉਂ ਨਹੀਂ ਨਿਕਲ ਰਹੇ ਪੁੰਨ ਪਾਪ ਨੂੰ ਮੰਨ ਰਹੇ ਨੇ ਇੱਕ ਪਾਸੇ ਇੱਕ ਪਾਸੇ ਕਹਿੰਦੇ ਨੇ ਆਤਮਾ ਹੋਰ ਹੈ ਇੱਕ ਪਾਸੇ ਕਹਿੰਦੇ ਨੇ ਪਰਮੇਸ਼ਰ ਦਾ ਕੀਤਾ ਸਭ ਕੁਝ ਹੁੰਦਾ ਹੈ ਇੱਕ ਪਾਸੇ ਕਹਿ ਰਹੇ ਨੇ ਅਸੀਂ ਕੁਝ ਕਰ ਸਕਦੇ ਹਾਂ ਬਸ ਇਹਨਾਂ ਦੋਹਾਂ ਚੁਣ ਜੇ ਹੋਏ ਨੇ ਇੱਕ ਪਾਸੇ ਜੀਵਤ ਹੈ ਹੁੰਦੀ ਕਵਤ ਹੈ ਕੋਈ ਨੂੰ ਪਾਪ ਜੀਵਤ ਹੀ ਹੈ ਇੱਕ ਪਾਸੇ ਕਹਿੰਦੇ ਨੇ ਜੀਵ ਮਰਦਾ ਨਹੀਂ ਇੱਕ ਪਾਸੇ ਕਹਿੰਦੇ ਨੇ ਜੀਵ ਹੱਤਿਆ ਹੋ ਜਾਂਦੀ ਹੈ ਇਹ ਜਿਹੜਾ ਹੈ ਨਾ ਉਹ ਜਨ ਚੋਂ ਇਹ ਜੋ ਬਾਹਰ ਨਹੀਂ ਆ ਰਹੇ ਭਵਰ ਹੈ ਘੁੰਮਣ ਘੇਰੀ ਹੈ ਜਿਵੇਂ ਪਾਣੀ ਦੀ ਹੁੰਦੀ ਹੈ ਇਹ ਤਾਂ ਬਾਹਰ ਨਹੀਂ ਆ ਰਹੇ ਇਹਦੇ ਵਿੱਚ ਉਲਝ ਕੇ ਰਹੇ ਨੇ ਇਹ ਭਵਨ ਚ ਫਸੇ ਨੇ ਜਿੱਦਣ ਪੁੰਨ ਪਾਪ ਦੇ ਵਿੱਚੋਂ ਨਿਕਲ ਗਏ ਇਹ ਉਦੋਂ ਸਹੀ ਲਾਈਨ ਚੱਲ ਪੂ ਪੁੰਨ ਪਾਪ ਦੀ ਲਾਈਨ ਇੱਕ ਚੀਜ਼ ਤੇ ਖੜੇ ਹੋ ਜਾਓ ਇਹ ਤਾਂ ਕਹੋ ਵੀ ਅਸੀਂ ਪੁੰਨ ਪਾਪ ਕਰ ਸਕਦੇ ਹਾਂ ਫਿਰ ਰੱਬ ਦੇ ਹੱਥ ਕੋਈ ਨਹੀਂ ਨਾ ਕੋਈ ਰੱਬ ਹੈਗਾ ਇਹ ਗੱਲ ਛੱਡ ਦੋ ਫਿਰ ਤਾਂ ਉਹ ਲੋਕ ਚੰਗੇ ਨੇ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਰੱਬ ਨੂੰ ਜਿਹੜੇ ਨਹੀਂ ਮੰਨਦੇ ਉਹ ਵੀ ਇਹਨਾਂ ਲੋਕਾਂ ਤੋਂ ਹੀ ਸਿੱਖਿਆ ਲੈ ਰਹੇ ਨੇ ਇਹਨਾਂ ਦੇ ਪ੍ਰਚਾਰ ਨੂੰ ਗਰਾਊਂਡ ਬਣਾਇਆ ਉਹਨਾਂ ਨੇ ਰੱਬ ਹੈ ਵੀ ਕਿਉਂਕਿ ਇਹ ਦੋ ਪਾਸੇ ਨੇ ਖੜੇ ਦੋ ਬੇੜੀਆਂ ਤੇ ਪੈਰ ਰੱਖਦੇ ਨੇ ਦੋ ਬੇੜੀਆਂ ਦੇ ਪੈਰ ਰੱਖਣ ਵਾਲਾ ਡੁੱਬਦਾ ਹੁੰਦਾ ਹੀ ਹੈ ਜਾਂ ਫਿਰ ਇਹ ਕਹਿਣ ਬਈ ਭਾਈ ਰੱਬ ਦੇ ਹੱਥ 'ਚ ਹੈ ਸਭ ਕੁਝ ਸਾਡੇ ਹੱਥ 'ਚ ਕੁਝ ਨਹੀਂ ਇੱਕ ਗੱਲ ਮੰਨੋ ਦੋਏ ਗੱਲਾਂ ਜਾਂ ਮੰਨਦੇ ਆ ਆਪਾ ਵਿਰੋਧੀ ਗੱਲਾਂ ਨੇ ਦੋਏ ਆਪਾ ਵਿਰੋਧੀ ਗੱਲਾਂ ਨੇ ਫਿਰ ਤੱਕ ਫਿਰ ਝਗੜਾ ਹੀ ਆ ਫਿਰ ਝਗੜਾ ਦੋ ਹੱਥਾਂ ਤਾੜੀ ਵਾਜਦੀ ਹੈ ਜਿਵੇਂ ਝਗੜਾ ਇੱਕ ਇੱਕ ਹੱਥ ਐ ਜਾਂਦਾ ਇੱਕ ਹੱਥ ਵਿਰੋਧੀ ਐ ਜਾਂਦਾ ਬਾ ਵਿਚਾਲੇ ਰਹਿ ਜਾਂਦੀ ਹੈ ਗੱਲ ਉੱਥੇ ਇਹ ਝਗੜਾ ਹੱਲ ਨਹੀਂ ਹੋ ਸਕਦਾ ਜਿੰਨਾ ਚਿਰ ਇੱਕ ਪਾਸੇ ਨਹੀਂ ਹੁੰਦੇ ਗੁਰਬਾਣੀ ਇੱਕ ਪਾਸੇ ਹੋ ਕੇ ਖੜ ਗਈ ਇਹ ਜਨਤਾ ਕੇ ਬਸ ਕੁਛ ਨਹੀਂ ਸਭ ਚੱਲਣੇ ਚਲਾਏ ਸਮਝਿਆ ਨਹੀਂ ਬਸ ਸੈਂਕੜੇ ਬੰਤੀਆਂ ਪਈਆਂ ਪੜਦੇ ਹਾਂ ਸਿੱਖ ਅਸੀਂ ਸਮਝਦੇ ਵੀ ਹਾਂ ਜਿਹੜਾ ਕਰਮ ਹੈ ਨਾ ਇਹ ਵਿਛੋੜਨ ਵਾਲੀ ਚੀਜ਼ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਕਰਮ ਕੀ ਹੈ ਕਿਰਤ ਕਰਮ ਕੀ ਹੈ ਕਿਰਤ ਕਰਮ ਸਾਡੇ ਵਸ ਦੀ ਗੱਲ ਹੈ ਕਰਮ ਸਾਡੇ ਵਸ ਦੀ ਗੱਲ ਨਹੀਂ ਹੈ ਬਸ ਆਪੇ ਸੀ ਜਿਹੜਾ ਨਾ ਇੱਥੋਂ ਅਸੀਂ ਮਿਸ ਕਰਦੇ ਜੋ ਮਨ ਸੋਚਦਾ ਹੈ ਉਹਦਾ ਕਰਮ ਹੈ ਜੋ ਬੁੱਧਰ ਮਨ ਸੋਚਦੇ ਨੇ ਇਹ ਆ ਸਮਝਦੇ ਨੇ ਜੇ ਤਾਂ ਸਮਝਦੇ ਨੇ ਉਹ ਤਾਂ ਸੁਕ੍ਰਿਤੀ ਹੈ ਉਹ ਤਾਂ ਸਮਝਣ ਦਾ ਆਏ ਨੇ ਫਿਰ ਤਾਂ ਸਟੂਡੈਂਟ ਨੇ ਫਿਰ ਤਾਂ ਸਿੱਖ ਨੇ ਜੇ ਸੋਚਦੇ ਨੇ ਫਿਰ ਇਹ ਮਨੁੱਖ ਨੇ ਸੋਚ ਸੋਚਦਾ ਆਦਮੀ ਕਹਦਾ ਹੈ ਜਦ ਆਪਣੇ ਅਨੁਸਾਰ ਜੋ ਹੋ ਰਿਹਾ ਉਹਦੇ ਵਿੱਚ ਕੋਈ ਸਮਝੌਤਾ ਕਰਨਾ ਚਾਹੁੰਦਾ ਤਾਂ ਸੋਚਦਾ ਆਪਣੇ ਪ੍ਰੈਨ ਅਨੁਸਾਰ ਆਪਣੇ ਕੁਝ ਪ੍ਰੈਨ ਅਨੁਸਾਰ ਸੰਸਾਰ ਨੂੰ ਚਲਾਉਣਾ ਚਾਹੁੰਦਾ ਸੋਚਣ ਦੀ ਲੋੜ ਤਾਂ ਹੈ ਸੋਚਣ ਦੀ ਲੋੜ ਹੀ ਨਹੀਂ ਇਹਨੂੰ ਬੱਚਾ ਸੋਚਦਾ ਪੜਦਾ ਤਾਂ ਇਹ ਦੇਖਦਾ ਵੀ ਸਾਡੇ ਅੰਦਰ ਘੱਟ ਹੈ ਮੇਰੇ ਡੈਡੀ ਨੂੰ ਇਹ ਕਰਨਾ ਚਾਹੀਦਾ ਹੈ ਅੰਦਰ ਕਿੱਥੋਂ ਆਊਗੀ ਸੋਚੇ ਤਾਂ ਤਾਂ ਕੁਝ ਨਹੀਂ ਹੋਣਾ ਫਿਰ ਉਹ ਨੁਕਸਾਨ ਕਰਦਾ ਚਿੰਤਾ ਹੋ ਜਾਂਦੀ ਉਹਨੂੰ ਚਿੰਤਾ ਵੀ ਰਹੂਗੀ ਚਿੰਤਾ ਤਾਂ ਹੈ ਉਹ ਪਿੱਛੇ ਤਾਂ ਹੀ ਸੋਚਦਾ ਉਹ ਤੇ ਉਧਰ ਉਹਦੇ ਧਿਆਨ ਨਹੀਂ ਦੇ ਪੜਾਈ 'ਚ ਲਾਸ ਹੈ ਹੁੰਦਾ ਜਿਹੜਾ ਅਸੀਂ ਸਾਰੀ ਉਮਰ ਸਾਰਾ ਜੀਵਨ ਸਾਰਾ ਟਾਈਮ ਗੁਰਮਤਿ ਨੂੰ ਸਮਝਣ ਦਾ ਲਾਉਣਾ ਸੀ ਉਹ ਲਾਤਾ ਸੀ ਹੋਰ ਪਾਸੇ ਸੋਚਣ ਤੇ ਤਾਂ ਲਾਸ ਹੋ ਗਿਆ ਤੁਕਰਤ ਕਰਨਾ ਆ ਸੋਚਦੇ ਆ ਅਸੀਂ ਨੇਰੇ ਚ ਪਤਾ ਨਹੀਂ ਥੀਸਰੇ ਚੜੂ ਕੰਮ ਪਤਾ ਨਹੀਂ ਨਹੀਂ ਚੜੂ ਸੋਚ ਵੀ ਨੇਰੇ ਕਿ ਨੇਰੇ ਦੀ ਦੌੜ ਹੈ ਸੋਚ ਜਿਹੜੀ ਹੈ ਨੇਰੇ ਦੀ ਦੌੜ ਹੈ ਕੋਠੇ ਦੀ ਰੋੜ ਜਿਵੇਂ ਕਹਿੰਦੇ ਕੰਧ ਤੇ ਭੱਜਦੇ ਆ ਕਿ ਕਿੰਨਾ ਵਿਜੇ ਰਿਹਾ ਇਸ ਕਰਕੇ ਗੁਰਬਾਣੀ ਨੇ ਇੱਕ ਫੈਸਲਾ ਕਰ ਲਿਆ ਤੈਨੂੰ ਸੋਚਣ ਦੀ ਲੋੜ ਨਹੀਂ ਸੋਚੇ ਸੋਚ ਨਾ ਹੋਵੀ ਤੈਨੂੰ ਸੋਚਣ ਦੀ ਲੋੜ ਕੀ ਹੈ ਸੋਚ ਸਭ ਤੋਂ ਪਹਿਲੀ ਪੰਕਤੀ ਹੈ ਔਰ ਸੋਚ ਬੰਦ ਕੀਤੀ ਹੈ ਸਾਡੀ ਸੋਚ ਹੈ ਸਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ ਹੈ ਬਸ ਇਹੀ ਪਾਪ ਹੈ ਪਾਪ ਆਪਣਾ ਨੁਕਸਾਨ ਕਰ ਬੰਦਾ ਕਿਸੇ ਦਾ ਨਹੀਂ ਕਰਦਾ ਹੁੰਦਾ ਇਹ ਵੀ ਇੱਕ ਹੋਰ ਗੱਲ ਹੈ ਜਿਹੜਾ ਪਾਪ ਹੈ ਉਹ ਆਪਣਾ ਨੁਕਸਾਨ ਕਰਦਾ ਕਿਸੇ ਦਾ ਨਹੀਂ ਕਰਦਾ ਗੈਰ ਕਾਨੂੰਨੀ ਜੇ ਅਸੀਂ ਕੋਈ ਕੰਮ ਕਰਦੇ ਹਾਂ ਉਹ ਚ ਨੁਕਸਾਨ ਸਾਡਾ ਕਿਸੇ ਦਾ ਕੋਈ ਨਹੀਂ ਇਹੀ ਪਾਪ ਹੈ ਸੋਚਣਾ ਪਾਪ ਹੈ ਚੰਗਾ ਸੋਚਣਾ ਆ ਮਾੜਾ ਸੋਚਣਾ ਦੋਏ ਪਾਪ ਨੇ ਚੰਗਾ ਵੀ ਸੋਚਣਾ ਪਾਪ ਹੈ ਜੇ ਤੁਸੀਂ ਸੋਚੋ ਵੀ ਲੋਕਾਂ ਦੇ ਭਲੇ ਖਾਤਰ ਸੋਚੀ ਉਹ ਵੀ ਪਾਪ ਹੈ ਕਿਉਂ ਉੱਥੇ ਤੁਸੀਂ ਇਹ ਮੰਨ ਲਿਆ ਵੀ ਜਿਹੜਾ ਰੱਬ ਹੈ ਪਾਗਲ ਹੈ ਉਹਦੀ ਜਗ੍ਹਾ ਕਰਨਾ ਬਾਪ ਮੇਰਾ ਪਾਗਲ ਹੈ ਇਹਦੀ ਅਗਲ ਘੱਟ ਹੈ ਤਾਂ ਮੁੰਡਾ ਸੋਚਦਾ ਕਿ ਕੋਈ ਅਮਲਨ ਫਾਲਤੂ ਹੋਵੇ ਕਮ ਤੋਂ ਕਮ ਬਾਪ ਤੇ ਛੱਕਦਾ ਤਾਂ ਹੋਗੀ ਨਾ ਇਹ ਆ ਬਾਪ ਸਮਰੱਥ ਨਹੀਂ ਹੈ ਉਹ ਇਹਨਾਂ ਕਿਉਂ ਕਰਦਾ ਇਹਨਾਂ ਨੂੰ ਦੁੱਖ ਕਿਉਂ ਦਿੰਦਾ ਜਦ ਕਿ ਕੁਰਬਾਨੀ ਕਹਿੰਦੇ ਦੁੱਖਦਾਰੂ ਸੁਖ ਰੋਪਿਆ ਬਾਪ ਦਾ ਕਹਿੰਦਾ ਜੇ ਮੁੰਡੇ ਨੂੰ ਜ਼ਿਆਦਾ ਪੈਸੇ ਦੇ ਤੇ ਵਿਗੜ ਜੂਗਾ ਉਲਟੀ ਸੰਗਤ ਚ ਪੈ ਜੂਗਾ ਤਾਂ ਨਹੀਂ ਦਿੰਦਾ ਤਾਂ ਨਹੀਂ ਦੱਸਦਾ ਉਹ ਵੀ ਮੇਰੇ ਕੋਲ ਜ਼ਿਆਦਾ ਹੈਗੇ ਨੇ ਇਹ ਤਾਂ ਵਿਗੜ ਜੂਗਾ ਬਗਾੜਨ ਤੇ ਨਾ ਵਿਗੜ ਜਵੇ ਇਸ ਕਰਕੇ ਨਹੀਂ ਲੰਦਾ ਹੋ ਜਾਂਦਾ ਇਹ ਨਹੀਂ ਸੋਚਦਾ ਗੁਰਬਾਣੀ ਨੇ ਜਿਹੜੀ ਸੋਚ ਦਿੱਤੀ ਹੈ ਸਮਝ ਦਿੱਤੀ ਹੈ ਸਾਨੂੰ ਉਹ ਸਾਡੀ ਸੋਚ ਤੋਂ ਉਲਟਾ ਹੈ ਸਾਰੀ ਸਾਡੀ ਗੁਰਬਾਣੀ ਦੀ ਸੋਚ ਤੋਂ ਉਲਟਾ ਸੰਸਾਰ ਦੀ ਸੋਚ ਹੈ ਸਾਡੇ ਕੋਲ ਸਾਨੂੰ ਜੋ ਮਿਲੀ ਹੈ ਸੋਚ ਸੰਸਾਰੀ ਸੋਚ ਮਿਲੀ ਹੈ ਤੇ ਭਗਤਾਂ ਦੀ ਸੋਚ ਉਲਟੀ ਹੁੰਦੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਹੈ ਕਤ ਚੱਕ ਚੱਕ ਔਰ ਨੂੰ ਸਮਝਾਵਾ ਕਿਉਂ ਕਹਿੰਦੇ ਚੱਕ ਮਾਰ ਕੇ ਹੋਰਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਚੱਕ ਚੱਕ ਚੱਕ ਮਾਰ ਕੇ ਹੋਰਾਂ ਨੂੰ ਕੀ ਸਮਝਾਉਣੇ ਹੋ ਤੁਸੀਂ ਝਗੜ ਕੀ ਹੋ ਝਗੜਾ ਹੀ ਪਾਵਾ ਤੁਸੀਂ ਤਾਂ ਝਗੜਾ ਹੈ ਚੱਕ ਮਾਰਨਾ ਤਾਂ ਪੈਂਦਾ ਅੰਦਰ ਤੁਹਾਡੇ ਝਗੜਾ ਝਗੜਾ ਕੀ ਹੈ ਇੱਕ ਪਾਸੇ ਕਹਿੰਦੇ ਹੋ ਪਰਮਾਤਮਾ ਸਭ ਕੁਝ ਕਰਦਾ ਇੱਕ ਪਾਸੇ ਕਹਿੰਦੇ ਹੋ ਆਦਮੀ ਕਰਦਾ ਝਗੜਾ ਕਿ ਗੱਲ ਦਾ ਝਗੜਾ ਪਹਿਲਾਂ ਮੁਕਾ ਲਓ ਇਹ ਝਗੜਾ ਮੁਕਾਓ ਵੀ ਦੋਹਾਂ ਚੋਂ ਕਰਦਾ ਕੌਣ ਇਹ ਆਪਣੇ ਅੰਦਰ ਦਾ ਝਗੜਾ ਦਾ ਮੁਕਾ ਲਓ ਇੱਕ ਫੈਸਲਾ ਕਰ ਲਓ ਵੀ ਕਰਦਾ ਕੌਣ ਇਹਨਾਂ ਨੂੰ ਦੋਏ ਗੱਲਾਂ ਦੱਸੀ ਜਾਂਦੇ ਉਹਨਾਂ ਦੇ ਅੰਦਰ ਵੀ ਝਗੜਾ ਪੈਦਾ ਕਰਤਾ ਵਿਚਾਰਿਆਂ ਦੇ ਦੁਬਦਾ ਪੈਦਾ ਕਰਤੀ ਆਪ ਪਹਿਲਾਂ ਵਿਚਾਰੋ ਡਿਸੀਜਨ ਕਰ ਲਓ ਫਿਰ ਇੱਕ ਗੱਲ ਦੱਸੋ ਇਹਨਾਂ ਨੂੰ ਦੱਸ ਦਿਓ ਕੋਈ ਗੱਲ ਇੱਕ ਦੱਸੋ ਦੱਸ ਦਿਓ ਕੋਈ ਤੁਸੀਂ ਤਾਂ ਦੋ ਗੱਲਾਂ ਦੱਸੀ ਜਾਂਦੇ ਆਪਾਂ ਵਿਰੋਧੀ ਆਪਾਂ ਵਿਰੋਧੀ ਅਰਥਾਂ ਦਾ ਕਾਰਨ ਸਿਰਫ ਪਾਪ ਔਰ ਪੁੰਨ ਅਸੀਂ ਮੰਨਦੇ ਹਾਂ ਜਿਹਨੂੰ ਕੋਈ ਗੁਰਬਾਣੀ ਨਹੀਂ ਮੰਨਦੀ ਜਿਹੜਾ ਪਾਪ ਪੁੰਨ ਹੈ ਉਹ ਸਾਨੂੰ ਸਮਝ ਨਹੀਂ ਆਇਆ ਸਾਡਾ ਸੋਚਣਾ ਹੀ ਪਾਪ ਹੈ ਮੰਨਣਾ ਪਵੇ ਗੁਰਬਾਣੀ ਗੁਰਬਾਣੀ ਨੂੰ ਮੰਨਣਾ ਜਿਹੜਾ ਹੈਗਾ ਹੁਕਮ ਚ ਰਹਿਣਾ ਪੁੰਨਾ ਹੁਕਮ ਦੇ ਵਿੱਚ ਰਹਿਣਾ ਪੁੰਨਾ ਜੋ ਹੋ ਰਿਹਾ ਜੋ ਕੁਝ ਕਰੇ ਸੋ ਭਲਾ ਕਰ ਮੰਨੀਏ ਜੋ ਉਹਨੇ ਕਰ ਦਿੱਤਾ ਹੋ ਗਿਆ ਉਹਨੂੰ ਆਪਣਾ ਭਲਾ ਮੰਨ ਕੇ ਅੰਦਰੋਂ ਜ਼ਬਰਦਸਤੀ ਨਹੀਂ ਵੀ ਅੰਦਰੋਂ ਦਾਸੀ ਅਸੀਂ ਮੰਨੀਏ ਮੋਰੇ ਕੀਤਾ ਜ਼ਾਹਰ ਕਰੀਏ ਵੀ ਨਹੀਂ ਚਲੋ ਯਾਰ ਹਕਮਤ ਹੁਕਮ ਅੰਦਰ ਉਹ ਜਿਹੜੀ ਹੈ ਨਾ ਕੁੰਡੀ ਪਾਪ ਦੀ ਉਹ ਨਾ ਹੈ ਵੀ ਉਤੋਂ ਉਤੋਂ ਦਾ ਅਸੀਂ ਮੰਨਦੇ ਆ ਚੰਗਾ ਅੰਦਰੋਂ ਮੰਨਦੇ ਬੜਾ ਚੰਗਾ ਹੀ ਆ ਉਹ